ਸੱਚੇ ਪਾਤਸ਼ਾਹ ਦੇ ਸਿੱਖੋ ਹੁਕਮ ਕੀਤਾ ਸਿੱਖ ਨੂੰ ਵੀ ਇੱਥੋਂ ਜਲ ਜਾਓ ਥੋੜਾ ਜਿਹਾ ਜਲ ਦੂਜੇ ਸਿੱਖ ਜਿਹੜੇ ਕੋਲ ਬੈਠੇ ਸਨ ਉਹਨਾਂ ਨੂੰ ਬੜੀ ਖੁਸ਼ੀ ਹੋਈ ਕਿ ਸਾਹਾ ਸ਼ਿਕਾਇਤ ਅਸੀਂ ਕਹਿਣਾ ਉਹਨਾਂ ਨੂੰ ਵੀ ਹੰਕਾਰ ਹੋ ਗਿਆ ਵੀ ਖੜੇ ਆਪਾਂ ਕਿੰਨਾ ਕੋਈ ਇਹਨਾਂ ਨੂੰ ਸ਼ਿਕਾ ਬੈਠਿਆ ਇਹ ਸੁਖੀਆਂ ਵੀ ਨੂੰ ਸ਼ਿਕਾ ਨਹੀਂ ਸਮਝੋ ਨਹੀਂ ਦੱਸਦਾ ਤਾਂ ਨਹੀਂ ਨਾ ਦੱਸਦਾ ਵੀ ਸ਼ਿਕਾਇਆ ਕੁਝ ਨਹੀਂ ਜਦੋਂ ਸਤਿਗੁਰਾਂ ਨੇ ਉਹਨਾਂ ਦੇ ਅੰਤਰਾਤਮਾ ਨੂੰ ਵੇਖਿਆ ਵੀ ਇਹਨਾਂ ਦੇ ਹੰਕਾਰ ਹੋ ਗਿਆ ਵੀ ਮੈਂ ਸਿਰਫ ਬੰਦਿਆ ਦਾਨ ਕਰ ਮਨਗਾ ਤਰਾ ਗੁਮਾਨ ਨਾ ਸਾਰੀ ਕੁਛ ਦਾ ਸਾਰਾ ਕੁਝ ਜਿਹੜਾ ਉਹ ਨਾਸ਼ ਹੋ ਜਾਂਦਾ ਸਤਿਗੁਰੂ ਨੇ ਆਖਿਆ ਇਹਨੂੰ ਹੰਕਾਰ ਹੋ ਗਿਆ ਸਤਿਗੁਰੂ ਨੇ ਆਖਿਆ ਜਲ ਲਿਆਓ ਮੈਂ ਚੁਲਾ ਕਰਨਾ ਜਲ ਸਭਾ ਨੇ ਇਸ ਤਰ੍ਹਾਂ ਚੂੜੀ ਵਿੱਚ ਪਾਸ ਨੇ ਜਲ ਤੇ ਮੂੰਹ ਵਿੱਚ ਪਾ ਕੇ ਨਾ ਉਹ ਜਲ ਨੂੰ ਦੰਦਾਂ ਤੇ ਉਂਗਲ ਮਾਰੀ ਤੇ ਚੂੜੀ ਬਾਹਰ ਜਦੋਂ ਛੁੱਟੀ ਤੇ ਸੰਤੀ ਸਤਿਗੁਰਾਂ ਨੇ ਦੰਦਾਂ ਨੂੰ ਜੋ ਪੀਉਂਦੀ ਛਿਲੋਂ ਬਾਹਰ ਜਾਵੇ ਬਾਅਦ ਪੂਰਿਆ ਦਾ ਭੋਗ ਨੇ ਜੇ ਲੱਗਾ ਤੇ ਭੋਗ ਲੱਗਾ ਤੇ ਮੈਨੂੰ ਇਹਨਾਂ ਪੀੜੂ ਦਾ ਭੋਗ ਲੱਗਾ ਰਿਕਾਰਡ ਹੈ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਦਾ ਪਾਸ਼ਾ ਆਖੋ ਤਾਂ ਸਤਿਗੁਰੂ ਪ੍ਰਤਾਪ ਸਿੰਘ ਬਾੜੀਆਂ ਵਾਲੇ ਗਏ ਮੇਰੇ ਸਤਿਗੁਰੂ ਜੀ ਬਾੜੀਆਂ ਵਾਲੇ ਸ਼ੇਖੂਪੁਰੇ ਉਹ ਨਰਕਾਣੇ ਵੀ ਜਾਂਦੇ ਹੋਏ ਨਾਲ ਮਹਾਰਾਜਾ ਨਿਹਾਲ ਸਿੰਘ ਜੀ ਨਾਲ ਮਾਤਾ ਜੀ 14 15 ਸਰੀਰ ਤੇ ਮੇਰੇ ਦਤਾਰ ਪਿਤਾ ਦੇ ਨੇ ਇੱਕ ਸਿੱਖ ਦੇ ਘਰ ਅਸੀਂ ਚਲੇ ਗਏ ਜਦੋਂ ਸਿੱਖ ਦੇ ਘਰ ਚਲੇ ਗਏ ਤੇ ਉੱਥੇ ਨਾ ਉਹ ਸਾਰੇ ਪਿੰਡ ਫਿਰਿਆ ਉਹ ਕਿਉਂ ਨਾ ਕਿਤੋਂ ਲੱਭਾ ਇੱਕ ਪਾਇਆ ਦੁੱਧ ਲੱਭਾ ਪਾਇਆ ਦੁੱਧ ਤੇ 14 15 ਸਰੀਰ ਸਤਿਗੁਰੂ ਜੀ ਫਰਮਾਇਆ ਕਰਦੇ ਸਨ ਉਹ ਪਾਈਏ ਦੁੱਧ ਵਿੱਚ ਅਸਾਂ ਪਾਣੀ ਪਾ ਕੇ ਤੇ ਸੁੱਕੇ ਪ੍ਰਸ਼ਾਦੇ ਲੈ ਕੇ ਤੇ ਉੱਤੇ ਦੇਲਿਆਂ ਦਾ ਚਾਰ ਭਰਿਆ ਰੋਰੂ ਪ੍ਰਸ਼ਾਦ ਦੇ ਲਿਆ ਨਾ ਤੇਲਿਆਂ ਦਾ ਚਾਰ ਧਰ ਕੇ ਵਿੱਚ ਪਾਣੀ ਪਾ ਕੇ ਉਸ ਦਾ ਦੁੱਧ ਦੇ ਤੇ ਅਸੀਂ 12 14 ਸਰੀਰਾਂ ਨੇ ਵੰਡ ਕੇ ਤੇ ਉਹ ਸੁੱਕਾ ਪ੍ਰਸ਼ਾਦਾ ਦੇਲਿਆਂ ਦੇ ਚਾਰ ਨਾਲ ਘੁੱਟੋ ਵੱਡੀ ਕਰਕੇ ਇਹ ਪ੍ਰਸ਼ਾਦਾ ਛਕਿਆ ਮੇਰੇ ਦਿਆਲ ਜੀ ਇਸ ਤਰ੍ਹਾਂ ਫਰਮਾਇਆ ਕਰਦੇ ਸਨ ਕਹਿੰਦੇ ਸਨ ਹਜ਼ਾਰਾਂ ਤੇ ਲੱਖਾਂ ਵੱਡੇ ਵੱਡੇ ਸਤਾਰਾਂ ਤੇ ਸੇਠਾਂ ਦੇ ਸ਼ਾਹੂਕਾਰਾਂ ਦੇ ਪ੍ਰਸ਼ਾਦੇ ਛਕੇ ਨੇ ਪਰ ਅੱਜ ਤੱਕ ਉਹ ਪ੍ਰਸ਼ਾਦੇ ਜਿੰਨਾ ਮੈਨੂੰ ਆਨੰਦ ਨਹੀਂ ਆਇਆ ਉਹਦੇ ਵਿੱਚ ਕੋਈ ਚੀਜ਼ ਹੋਇਆ ਤਾਂ ਉਹਦੇ ਵਿੱਚ ਸ਼ਰਧਾ ਤੇ ਭਾਵਨਾ ਹੋਇਆ ਕਰਦੀ ਗਰੀਬ ਨੂੰ ਉੱਚਾ ਕਰਦਾ ਹੈ ਸਤਿਗੁਰੂ ਗਰੀਬ ਦੀ ਅੰਤਰਾਤਮਾ ਦੀ ਵੇਖ ਕੇ ਉਸ ਦਾ ਪ੍ਰਸ਼ਾਦਾ ਛਕਦਾ ਇੱਕ ਧਾਰਨ ਪੜ ਲਈਏ ਹਾਂਜੀ ਬੁਝਾ ਲਓ ਜਰਾ ਰਾਜ ਨਾਲ ਸੰਤ ਸੀ ਆਏ ਨਾ ਦਾ ਆਗੂ ਬਾਦਲ thank you

Thank you. ਹੋਣ ਵਾਲੇ ਤੇ ਜ਼ਮੀਨ ਦੇ ਉੱਤੇ ਹੋਣ ਵਾਲੇ ਕੰਦ ਮੂਲ ਚੁਣ ਕੇ ਖਾਂਦੇ ਤੇ ਰਹਿੰਦੇ ਜੰਗਲ ਵਿੱਚ ਇੱਕ ਪਗਵਾ ਪੇਖ ਕਰਕੇ ਜੋਗੀ ਸੰਨਿਆਸਾ ਇੱਕ ਪਗਵਾ ਪੇਖ ਕਰਕੇ ਜੋਗੀਆਂ ਦਾ ਤੇ ਸੰਨਿਆਸੀਆਂ ਦਾ ਬਾਹਰ ਚੱਲੀ ਪਰ ਅੰਦਰ ਵਿਛੜਾ ਪਾਪ ਛਾੜਨ ਪਾਜਨ ਕੀ ਆਸਾ ਜਿਹਦੇ ਅੰਦਰ ਇਹ ਤਿਸ਼ਨਾ ਹੈ ਨਾ ਗਈਆਂ ਦੇ ਦੇਖੀਆਂ ਜਾਣੇ ਗਰੀਬ ਵਾਲੀ ਜਾਣੇ ਨਹੀਂ ਸਿਰ ਭੇਸ ਵਾਸਤੇ ਕਹਿੰਦਾ ਵੱਡੇ ਤੇ ਜਾਵਾਂਗਾ ਤੇ ਮੈਨੂੰ ਰੋਟੀ ਚੰਗੀ ਮਿਲੇਗੀ ਉੱਥੇ ਜਾਵਾਂਗਾ ਤੇ ਕੱਪੜਾ ਚੰਗਾ ਮਿਲੇਗਾ ਅੰਤਰ ਜਨਾਬਾ ਸਾਧਨ ਪਹੁੰਚਣ ਕੀ ਆਸਾ ਉਹਦੀ ਬਾਬਤ ਫਿਰ ਫੈਸਲਾ ਮੇਰੇ ਸਬਦੁੱਲਾ ਕਹਿੰਦੇ ਨੇ ਆਦਰ ਦਾ ਜਨਮ ਗਵਾਇਆ ਸਾ ਨਾ ਹੀ ਨਾ ਦੱਸਾ ਉਹਦਾ ਜਨਮ ਫਿਰ ਨਾ ਉਹ ਸਾਧੂ ਹੈ ਤੇ ਨਾ ਉਹ ਗ੍ਰਹਤੀ ਹੈ ਕੇ ਲੈਣੇ ਤੇ ਘਰ ਜਾ ਕੇ ਚੰਗਾ ਖਾਵਾਂਗਾ ਉਸ ਦੀ ਆਤਮਾ ਨੂੰ ਤ੍ਰਿਕਾਰ ਮਾਰੀਏ ਮੇਰੇ ਗੁਰੂ ਦੇ ਦਰਬਾਰ ਉਹ ਸਾਨੂੰ ਬਾਤ ਸੁਣਨ ਵਾਲੇ ਨੂੰ ਚਾਹੀਦਾ ਆਪਣੀ ਆਤਮਾ ਨੂੰ ਇਸ ਤਰ੍ਹਾਂ ਦੀ ਕਰੀਏ ਜੇ ਸੁਖੀ ਸੁਖੀ ਮਿਲ ਗਿਆ ਤੇ ਤਾਂ ਵੀ ਸਾਕੇ ਰਾਜੀ ਨਹੀਂ ਤੇ ਰੁਖੀ ਸੁਖੀ ਕਹਾ ਕੇ ਠੰਡਾ ਪਾਣੀ ਪੀਓ ਉਹਦੇ ਨਾਲ ਕਹਿ ਪਰਾਈ ਚੋਪੜੀ ਤੇ ਨਾ ਪਰਸਾਓ ਇਸੇ ਤਰ੍ਹਾਂ ਦੀ ਅਵਸਥਾ ਸਤਿਗੁਰ ਕਰਦੇ ਸੋ ਸਤਿਗੁਰ ਜਿਹੜਾ ਹੁੰਦਾ ਉਹ ਦੇ ਪਦਾਰਥਾਂ ਦਾ ਭੁੱਖਾ ਹੁੰਦਾ ਤੇ ਉਹਨਾਂ ਦੇ ਅੱਗੇ ਪੈਰ ਸਨ ਜਿਹੜੇ ਉਹ ਛਕ ਸਕਦੇ ਸਨ ਪਰ ਉਹ ਕੋਈ ਨਹੀਂ ਛਕਿਆ ਹੁਣ ਉਹ ਮਾਤਾ ਨੇ ਕਿਚੜੀ ਆਪਣੀ ਖੜੀ ਹੋਈ ਹੈ ਤੇ ਰੋਂਦੀ ਹੈ ਗਰਾਕਣ ਹੋ ਹੋਈ ਹੈ ਸੱਚੇ ਪਾਤਸ਼ਾਹ ਮੈਂ ਬਹੁਤ ਗਰੀਬ ਹਾਂ ਰਹਿ ਕਰ ਕੋਸ਼ਿਸ਼ ਕਰ ਜੇ ਮੇਰੀ ਖਿਚੜੀ ਭੋਗ ਲਾ ਲਿਆ ਤੇ ਮੇਰੇ ਵਰਗੀ ਭਾਗਾ ਵਾਲੀ ਨਹੀਂ ਕੋਈ ਮੇਰ ਦੇ ਘਰ ਵਿੱਚ ਗਿਆ ਦਤਾਰ ਇਹ ਇੱਥੇ ਇੱਕ ਥਾਲੀ ਲੈ ਕੇ ਆਇਆ ਜੋ ਗੁਰਮੁਖੋ ਥਾਲੀ ਆ ਜਾਓ ਆ ਜਾਓ ਆ ਜਾਓ ਆ ਜਾਓ ਲਿਆ ਕੇ ਅੱਛਾ ਪ੍ਰੇਮੀ ਇਹ ਥਾਲੀ ਸੰਦਰਾ ਨੇ ਮੰਗੀ ਉਹਦਾ ਖਿਜਰੀ ਖਾਣੀ ਸੀ ਨਾਲ ਸਰਨਾ ਦਾ ਬਚਨ ਕਰਦੇ ਹੋਏ ਸਰਨਾ ਆਖਿਆ ਵੀ ਥਾਲੀ ਲੈ ਕੇ ਆਉਣਾ ਖੁੱਲਾ ਜਮਾਨ ਅੱਲਾਹ ਸਾਹਿਬਾਂ ਨੇ ਕੀਤਾ ਸਾਸਰੀ ਪਾਈ ਲਿਆਓ ਫਟਾਫਟ ਮਾਤਾ ਦੀ ਖਿਚੜੀ ਜਿਹੜੀ ਸੀ ਨਾ ਸਤਗੁਰਾਂ ਨੇ ਥਾਲੀ ਦੇ ਵਿੱਚ ਪਾ ਦਿੱਤੀ ਸਤਗੁਰ ਵਿੱਚ ਥਾਲੀ ਪਾ ਕੇ ਖਾਣ ਲੱਗੇ ਆਪ ਰੀਜ ਤੋਂ ਫੇਰ ਨਹੀਂ ਜਾਈ ਮਾਈ ਉੱਤੇ ਪਾਸਾ ਥਾਲੀ ਵਿੱਚ ਪਾ ਕੇ ਨਾ ਖਿਚੜੀ ਤੇ ਖਾਈ ਜਾਂਦੇ ਨੇ ਤੇ ਨਾਲੇ ਪੁੱਛਦੇ ਨੇ ਮਾਤਾ ਕੀ ਪਦਾਰਥ ਪਾਏ ਨਹੀਂ ਲਿਖਾ ਦੇ ਸਾਡੇ ਲਾਂਗੀ ਯੂਨੀਵਰਸਿਟੀ ਇਹ ਪਦਾਰਥ ਪਾ ਕੇ ਤੇ ਖਿਚੜੀ ਦੜਾਵਾ ਕਰ ਲਿਖਾ ਦੇ ਇਹਦੇ ਕੀ ਪਾਇਆ ਜੀ ਪਰ ਸੰਜੀ ਉਹਦੇ ਵਿੱਚ ਮਾਤਾ ਦਾ ਪਿਆਰ ਖਤਰਾ ਉਮੰਗਾ ਸਾਰਾ ਹਿਰਦੇ ਦਾ ਪਿਆਰ ਹੀ ਮਾਤਾ ਨੇ ਖਿਚੜੀ ਵਿੱਚ ਪਾ ਦਿੱਤਾ ਸੱਚੇ ਪਾਤਸ਼ਾਹ ਖੁਸ਼ ਹੋ ਗਿਆ ਖਿਚੜੀ ਖਾਧੀ ਉਹ ਗੁਰਦੁਆਰੇ ਦੇ ਨਾਮ ਅਜੇ ਤੱਕ ਹਾਂਡੀ ਸਾਹਿਬ ਗੁਰਦੁਆਰਾ ਅਜੇ ਹਾਂਡੀ ਸਾਹਿਬ ਕਿਉਂ ਪਦਾਰ ਪਤਾ ਸਤਿਗੁਰਾਂ ਨੇ ਛਕੇ ਹੋਣ ਤੇ ਆਪਣੀ ਜ਼ਿੰਦਗੀ ਵਿੱਚ ਪਰ ਕੋਈ ਹੋਰ ਥਾਂ ਨਹੀਂ ਇੱਥੇ ਇਤਿਹਾਸ ਹੀ ਆਇਆ ਕਿ ਫਲਾਣੇ ਥਾਂ ਦੇ ਨਾਲ ਗੁਰਦੁਆਰਾ ਬਣ ਗਿਆ ਉਹ ਸਿਰਫ ਜਿੱਥੇ ਮਾਈ ਦੀ ਪ੍ਰੇਮ ਭਰੀ ਖਿਚੜੀ ਖਾਦੀ ਹੈ ਉੱਥੇ ਗੁਰਦੁਆਰਾ ਅਜੇ ਤੱਕ ਮੌਜੂਦ ਹੈ ਜਾ ਕੇ ਉੱਥੇ ਖਿਚੜੀ ਦਾ ਹੀ ਭੋਗ ਲੱਗਦਾ ਗੁਰੂ ਸੋ ਸਤਗੁਰ ਜਿਹੜਾ ਹੁੰਦਾ ਨਾ ਉਹ ਕਾਦਾ ਭੁੱਖਾ ਹੁੰਦਾ ਹੈ ਉਹ ਜੀ ਪ੍ਰੇਮ Thank you. ਸਾਧ ਸੰਗਤ ਜੀ ਸੰਗਤਾਂ ਧਿਆਨ ਕਰਾਓ ਸਤਿਗੁਰੂ ਮੋਜੀ ਦਾ ਕਰਨਾ ਸਤਿਗੁਰੂ ਬਾਹਰ ਦੇ ਮਾਰਗ ਪਦਾਰਥਾਂ ਨਾਲ ਕਦੇ ਕਿਸੇ ਦੇ ਉੱਤੇ ਨਹੀਂ ਅੰਤਰਾਤਮਾ ਪਿਆਰ ਹੋਏ ਔਰ ਬਾਹਰ ਦਾ ਪਿਆਰ ਉੱਤੇ ਨਹੀਂ ਸਤਿਗੁਰੂ ਕਦੇ ਨਹੀਂ ਕੀਆ ਕਰਦਾ ਸੋ ਮੈਂ ਜ਼ਿਆਦਾ ਟਾਈਮ ਨਾ ਤੁਹਾਡਾ ਲੈਂਦਾ ਹੋਇਆ ਇਹ ਵੀ ਅਰਜ਼ ਕਰਾਂਗਾ ਕਿ ਪਿਆਰ ਕਰੋ ਸਤਿਗੁਰੂ ਨਾਲ ਫਿਰ ਸਤਿਗੁਰੂ ਤੁਹਾਡਾ ਬਣ ਜੇ ਪਿਆਰ ਨਾ ਕਰਾਂਗੇ ਅੰਦਰੋਂ ਹੋਰ ਹੋਵਾਂਗੇ ਬਾਹਰੋਂ ਹੋਰ ਹੋਵਾਂਗੇ ਉਹਨਾਂ ਦੀ ਬਾਤ ਮਾਰਾ ਲਿਖਿਆ ਜਿੰਨ ਮਨ ਹੋਰ ਮੁਖ ਹੋਰ ਤੇ ਕਾਂਡੇ ਕੱਟਿਆ ਉਹ ਕੱਟਿਆ ਕਹਿ ਜਾਂਦੇ ਨੇ ਜਿਨ੍ਹਾਂ ਦੇ ਮਨ ਵਿੱਚ ਹੋਰ ਹੋ ਜਾਂਦੇ ਬਾਹਰੋਂ ਹੋਰ ਅੰਦਰ ਬਾਹਰ ਸਾਡਾ ਤਾਂ ਦੇਖ ਹੋ ਜਾਣਾ ਪਰ ਫਿਰ ਜੋ ਮੇਰਾ ਪਾਸ ਤੋਂ ਸਤਿਗੁਰੂ ਸਦੇ ਮਾਸਾ ਉਹਨਾਂ ਦੀ ਚੀਜ਼ੀ ਨਹੀਂ ਭੋਗ ਲਾਇਆ ਜਿਸ ਤਰ੍ਹਾਂ ਭਗਵਾਨ ਕ੍ਰਿਸ਼ਨ ਗਏ ਸਨ ਕੱਲ ਨਾਲ ਕੀਤੀ ਸੀ ਉਹਨਾਂ ਨੇ ਛਿਲਣਾ ਖਵਾ ਦਿੱਤੀਆਂ ਛਿਲਣਾ ਨਜਰਾਣੀ ਨੇ ਤੇ ਜਦੋਂ ਛਿਲਣਾ ਖਾਈ ਜਾਂਦੇ ਨੇ ਤੇ ਬਿਦਰ ਆ ਗਿਆ ਤੇ ਬਿਦਰ ਕਹਿੰਦਾ ਕਮਲੀਏ ਇਹ ਕੀ ਕੀਤਾ ਜੀ ਕੀ ਕੀਤਾ ਇਹ ਭਗਵਾਨ ਨੂੰ ਛਿਲਣਾ ਖਵਾ ਦਿੱਤੀਆਂ ਨਹੀਂ ਹੱਥ ਪਰਾ ਵਾਹ ਮੈਂ ਮਰ ਨਾ ਛਿਲਣਾ ਬਾਦ ਦੀਆਂ ਤੇ ਨਰਾਜ ਹੋ ਗਏ ਬਿਦਰ ਆ ਤੇ ਭਗਵਾਨ ਨੂੰ ਲਾਹ ਮਾਰੇ ਮੈਂ ਵੀ ਆਏ ਸਦਾ ਸਿੰਘ ਕੋਲ ਲਾਹਣਾ ਸੁਨਾ ਸ੍ਰੀ ਭਗਵਾਨ ਅਜਬ ਤਮਾਸ਼ਾ ਕੁਮ ਕੀਆ ਮੇਰੇ ਗਹਿਣੇ ਆਣ ਮੈਂ ਤੋ ਖੁਦ ਬੁੱਧ ਭੂਲ ਗਈ ਭੂਲੀ ਤਨ ਮਨ ਗਿਆਨ ਪਰ ਖਾਏ ਕਿਉ ਆਪਨੇ ਤੁਮ ਹੋ ਚਤੁਰ ਸੁਜਾਨ ਪਰ ਮਹਾਰਾਜ ਮੈਂ ਤੇ ਕਮਰੀ ਹੋ ਗਈ ਮੈਂ ਤੇ ਗਲਤੀ ਕੀਤੀ ਤੇ ਤੁਹਾਨੂੰ ਛਿਰੜਾ ਖਵਾ ਛੜੀ ਤੇ ਤੁਸੀਂ ਸਿਆਣੇ ਨਾ ਹੋਵੇ ਦਾ ਹੱਥ ਤੇ ਛਿਰੜਾ ਤੇ ਮਹਾਰਾਜ ਕਹਿੰਦੇ ਨੇ ਭਾਵੇਂ ਉਦੋਂ ਬਾਣੀ ਨਹੀਂ ਸੀ ਲਿਖੀ ਉਹਨਾਂ ਦੇ ਲਫ਼ਜ਼ ਹੋਰ ਸਨ ਪਰ ਮਹਾਰਾਜ ਕਹਿੰਦੇ ਨੇ ਕਮਲਿਏ ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ हम कामयाब ਦੀ ਸੰਗਤ ਕਰਕੇ ਇਨਸਾਨ ही ਨਹੀਂ ਹੋ ਜਾਂਦਾ ਸ਼ਰਾਬੀਆਂ ਦੀ ਸੰਗਤ ਕਰਕੇ ਸ਼ਰਾਬੀ ਹੋ ਜਾਂਦਾ ਤੇ ਬਿਦਰ ਕਹਿੰਦਾ ਉਹ ਛੱਡ ਕਰਾ ਭਗਵਾਨ ਨਾਲ ਹੋਈਆਂ ਗੱਲਾਂ ਨਹੀਂ ਕਰੀਆਂ ਉਹ ਜਾਣੇ ਅਸੀਂ ਹੁਣ ਕੇਲਾ ਛਕਾ ਦਿੰਦੇ ਆ ਬਿਦਰ ਨੇ ਛਿਲ ਕੇ ਨਾ ਕੇਲਾ ਤੇ ਗੁੱਦਾ ਕੱਢ ਕੇ ਭਗਵਾਨ ਨੂੰ ਛਕਾ ਤੇ ਮਹਾਰਾਜ ਨੇ ਛਕਿਆ ਤੇ ਮਹਾਰਾਜ ਕਹਿੰਦੇ ਨੇ ਸਾਰ ਖਲਾਇਓ ਬਿਦਰ ਜੀ ਤੁਮਨੇ ਹੋ ਸਾਵਧਾਨ ਪਰ ਛਿਲਕੇ ਤੁਮ ਸਵਾਦ ਨਾ ਬੋਲ ਉਠੇ ਭਗਵਾਨ ਖਵਾਇਆ ਤੂੰ ਜ਼ਰੂਰ ਇਹ ਜਿਹੜਾ ਖੁਦਾ ਪਰ ਬਿਦਰੋ ਛਿਲਕੇ ਵਰਗਾ ਸਵਾਦ ਨਹੀਂ ਉੱਥੇ ਪਿਆਰ ਤੇ ਮੁਹੱਬਤ ਤੇ ਸਰਦਾ ਸੀ ਕੋਈ ਵਾਸਤੇ ਸਾਥ ਨਹੀਂ ਗੁਰੂ ਨੂੰ ਸ਼ਰਧਾ ਨਾਲ ਕੀ ਹੁੰਦਾ ਹੈ ਸ਼ਰਧਾ ਦੇ ਪੁੰਨ ਸਤਿਗੁਰਾਂ ਦੇ ਚਰਨਾਂ 'ਚ ਭੇਟ ਕਰਿਆ ਕਰੋ ਅਸੀਂ ਪਿਆਰ ਦੇ ਸ਼ਿਕਾਰ ਹੈ 9 ਵਜ ਗਏ ਨੇ ਇਹਨਾਂ ਲਫ਼ਜ਼ਾਂ ਨਾਲ ਮੈਂ ਸਾਧ ਸੰਗਤ ਨੂੰ ਸਮਾਂ ਦਾ ਜਾ ਸਕਾਂ ਤਾਂ ਸ੍ਰੀ ਅਕਾਲ